ਇਸ ਮਾਤਾ ਦਾ ਜੀਵਨ ਕਿੰਨਾ ਉੱਚਾ ਸੀ ਅਮਰਤ ਵੇਲੇ ਉੱਠਣਾ ਉੱਠ ਕੇ ਇਸ਼ਨਾਨ ਪਿੰਡ ਦੀ ਖੂਹੀ ਤੋਂ ਨਹੀਂ ਕਰਨਾ ਇੱਕ ਮੀਲ ਦੀ ਦੂਰ ਦੇ ਵਿੱਥ ਦੇ ਉੱਤੇ ਬਿਆਸ ਦਰਿਆ ਵਗਦਾ ਸੀ ਆਪਣਾ ਕਸ਼ਹਿਰਾ ਪਰਨਾ ਲੈ ਕੇ ਬਿਆਸ ਦਰਿਆ ਤੇ ਜਾ ਕੇ ਸਵਾ ਪੈਰ ਰਾਤ ਰਹਿੰਦੀ ਤੇ ਜਾ ਕੇ ਇਸ਼ਨਾਨ ਕਰਨਾ ਅਵਸਥਾ ਬਿਰਧ ਹੋ ਗਈ ਸਰੀਰ ਦੀ ਇੱਕ ਦਿਨ ਜਾ ਕੇ ਦਰਿਆ ਨੂੰ ਆਖਣ ਲੱਗੀ ਕਿ ਵੇ ਜੇ ਜਰਾ ਨੇੜੇ ਹੋ ਕੇ ਬਗੇ ਤੇ ਮੇਰਾ ਨਹਾਉਣ ਸੌਖਾ ਹੋ ਸਕਦਾ ਤੋ ਸਾਧ ਸਿੰਘ ਜੀ ਇਤਿਹਾਸ ਗਵਾਹ ਹੈ ਹੱਲੇ ਵੀ ਜਾ ਕੇ ਦੇਖ ਸਕਦੇ ਹੋ ਕਿ ਆਖਦੇ ਹਨ ਕਿ ਜੋ ਬਿਆਸ ਦਰਿਆ ਹੈ ਉਸ ਚੰਬੇ ਪਿੰਡ ਦੇ ਕੋਲੋਂ 1 ਮੀਲ ਦਾ ਵਲ ਪਾ ਕੇ ਲੰਘਦਾ ਹੈ ਦਰਿਆ ਨੇ ਪਿੰਡ ਵਾਲੇ ਪਾਸੇ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਜਿਸ ਵੇਲੇ ਢਾਲ ਲਾਉਣੀ ਸ਼ੁਰੂ ਕੀਤੀ ਤੇ ਪਿੰਡ ਦੇ ਲੋਕਾਂ ਨੇ ਮਾਤਾ ਨੂੰ ਜਾ ਕੇ ਆਖਿਆ ਕਿ ਮਾਤਾ ਪਿੰਡ ਨੂੰ ਦਰਿਆ ਢਾਲ ਆ ਰਿਹਾ ਮਾਤਾ ਨੇ ਆਖਿਆ ਦਰਿਆ ਦੇ ਕੰਢੇ ਤੇ ਜਾ ਕੇ ਆਖਣ ਲੱਗੀ ਵੇ ਤੈਨੂੰ ਨਹਾਉਣ ਵਾਸਤੇ ਸੱਦਿਆ ਸੀ ਕਿ ਪਿੰਡ ਢਾਉਣ ਨੂੰ ਸੱਦਿਆ ਸੀ ਦਰਿਆ ਸਾਹ ਸਿੰਘ ਜੀ ਉੱਥੇ ਖੜੋ ਗਿਆ ਅੱਗੇ ਨਹੀਂ ਵਧਿਆ ਉਸ ਮਾਈ ਨੇ ਆਪਣੇ ਘਰ ਅਖੰਡ ਪਾਠ ਰਖਾਇਆ ਅਖੰਡ ਪਾਠ ਰਖਾ ਕੇ ਜਿਸ ਤਰ੍ਹਾਂ ਅੱਜ ਸਵੇਰੇ ਪਾਠ ਦੀ ਆਰੰਭਤਾ ਹੋਈ ਹੈ ਸਾਰਾ ਦਿਨ ਪਾਠ ਹੁੰਦਾ ਰਿਹਾ ਦੂਸਰਾ ਦਿਨ ਸਵੇਰ ਚੜੀ ਹੈ ਮਾਤਾ ਨੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਤੇ ਧਿਆਨ ਸਤਿਗੁਰੂ ਦੇ ਚਰਨਾਂ ਵਿੱਚ ਜੋੜਿਆ ਵਿੱਚ ਵਿਚਾਰ ਕੀਤੀ ਹੈ ਕਿ ਮੇਰੇ ਅਖੰਡ ਪਾਠ ਰਖਾਇਆ ਤਾਂ ਸਫਲ ਹੈ ਜੇ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆ ਕੇ ਦੇ ਕਰਕੇ ਦਰਸ਼ਨ ਦੇਣ ਸਾਧ ਸੰਗਤ ਜੀ ਮਨ ਦੇ ਵਿੱਚ ਵਿਚਾਰਾਂ ਕਰਦੀ ਹੈ ਮਨ ਦੇ ਵਿੱਚ ਦੋ ਸ਼ਕਤੀਆਂ ਕੰਮ ਕਰਦੀਆਂ ਹਨ ਪ੍ਰੇਮ ਤੇ ਅਕਲ ਇਹਨਾਂ ਦੋਹਾਂ ਦੀ ਆਪਸ ਵਿੱਚ ਬਣ ਨਹੀਂ ਆਉਂਦੀ ਜਿਸ ਤਰ੍ਹਾਂ ਜਿੱਥੇ ਪ੍ਰੇਮ ਹੋਵੇ ਤੇ ਉੱਥੇ ਅਕਲ ਨਹੀਂ ਰਹਿੰਦੀ ਤੇ ਜਿੱਥੇ ਅਕਲ ਹੋਵੇ ਤੇ ਉੱਥੇ ਪ੍ਰੇਮ ਨਹੀਂ ਰਹਿੰਦਾ ਜਿਸ ਤਰ੍ਹਾਂ ਜਿਸ ਵੇਲੇ ਦਿਨ ਚੜਦਾ ਹੈ ਤੇ ਰਾਤ ਨਹੀਂ ਰਹਿੰਦੀ ਤੇ ਜਿਸ ਵੇਲੇ ਰਾਤ ਹੁੰਦੀ ਹੈ ਤੇ ਦਿਨ ਨਹੀਂ ਰਹਿੰਦਾ ਇਸ ਤਰ੍ਹਾਂ ਕਵੀ ਲਿਖਦਾ ਹੈ ਕਿ ਅਕਲ ਕਹੇ ਤੂੰ ਦਾਨਾ ਹੋ ਪ੍ਰੇਮ ਕਹੇ دیਵਾਨਾ ਹੋ ਅਕਲ ਕਹੇ ਤੂੰ ਪਹਿਨ ਪੁਸ਼ਾਕ ਪ੍ਰੇਮ ਕਹੇ ਸਿਰ ਡਾਰੋ ਖਾਕ ਅਕਲ ਕਹੇ ਤੂੰ ਮਹਿਲ ਪਵਾ ਪ੍ਰੇਮ ਕਹੇ ਅਗ ਵਾਲ ਕੇ ਲਾ ਅਕਲ ਕਹੇ ਇਹ ਧੀਆਂ ਪੂਤ ਤੇ ਪ੍ਰੇਮ ਕਹੇ ਸਭ ਕੂੜਾ ਸੂਤ ਤੋਂ ਸਾਧ ਸੰਗਤ ਜੀ ਮਾਈ ਦੇ ਮਨ ਦੇ ਵਿੱਚ ਵਿਚਾਰ ਪ੍ਰਗਟ ਹੋਇਆ ਕਿ ਮੈਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਰਜ ਨਹੀਂ ਕੀਤੀ ਅਖੰਡ ਪਾਠ ਦੀ ਆਰੰਭਤਾ ਮੈਂ ਆਗਿਆ ਲੈ ਕੇ ਨਹੀਂ ਕੀਤੀ ਤੇ ਮੇਰੇ ਕਿਸ ਤਰ੍ਹਾਂ ਆ ਜਾਣਗੇ ਸਾਧ ਸੰਗਤ ਜੀ ਮਨ ਦੇ ਵਿੱਚੋਂ ਪ੍ਰੇਮ ਨੇ ਆਵਾਜ਼ ਦਿੱਤੀ ਕਿ ਦ੍ਰੋਪਤੀ ਨੇ ਕੋਈ ਅਰਜ ਨਹੀਂ ਸੀ ਕੀਤੀ ਹੋਈ ਉਹਦੀ ਰੱਖਿਆ ਵਾਸਤੇ ਆਏ ਸਨ ਬਿਦਰ ਰਾਣੀ ਨੇ ਕੋਈ ਪਹਿਲਾਂ ਤਰੀਕ ਨਹੀਂ ਸੀ ਲਈ ਹੋਈ ਉਸ ਦੀ ਅਰਜ ਸੁਣ ਕੇ ਆਏ ਸਨ ਰਾਣੀ ਮੈਣੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਕੋਈ ਤਰੀਕ ਨਹੀਂ ਸੀ ਲਈ ਹੋਈ ਉਸ ਦੀ ਅਰਜ ਸੁਣ ਕੇ ਆਏ ਸਨ ਇਤਿਹਾਸ ਨੇ ਪ੍ਰੇਮ ਨੇ ਮਨ ਦੇ ਵਿੱਚ ਖਲਬਲੀ ਮਚਾ ਦਿੱਤੀ ਤੇ ਅਰਜ ਕਰਦੀ ਆ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹੀ ਦੇ ਚਰਨਾਂ ਦੇ ਵਿੱਚ ਇਥੋਂ ਇਤਿਹਾਸ ਆਰੰਭ ਕਰਦੇ ਹਾਂ ਕਵਤਾ ਦੇ ਨਾਲ ਸਰਵਣ ਕਰੋ